ਰੀਦਾ ਦੋਂਦ ਦੀਵੀ ਬੁਲੰਦਿਆਂ ਮਲਕ ਵਹਿਟਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਰੀਦਾ ਦੋਹੀ ਦੀਵੀ ਬੁਲੰਦਿਆਂ ਦੀਵੀ ਬੁਲੰਦਿਆਂ ਜਿੰਨਾ ਚਿਰ ਦੋਏ ਜੀ ਦੋ ਦੀਵੇ ਜਲਦੇ ਨੇ ਨਾ ਦੋ ਕਿਸਮ ਦੀ ਸੋਚ ਹੈ ਅੰਦਰ ਕਦੇ ਤਾਂ ਮਾਇਆ ਦਾ ਮਾਇਆ ਵੱਲ ਨੂੰ ਭਜਦਾ ਮਾਇਆ ਧਿਆਨ ਹੈ ਧਿਆਨ ਹੈ ਦੀਵਾ ਕਦੇ ਮਾਇਆ ਜਿਹਨੂੰ ਨੂੰ ਧਿਆਨ ਹੈ ਕਦੇ ਮੰਦਰ ਵੱਲ ਜਾਂਦਾ ਹੈ ਸੱਚ ਵੱਲ ਨੂੰ ਧਿਆਨ ਆਤਮਾ ਧਿਆਨ ਕਦੇ ਆਤਮਾ ਦੇ ਸੁੱਖ ਦੀ ਗੱਲ ਸੋਚਦਾ ਕਦੇ ਸਰੀਰ ਦੇ ਸੁੱਖ ਦੀ ਗੱਲ ਸੋਚਦਾ ਦੋ ਕਿਸਮ ਦੀ ਇਹਦੇ ਕੋਲ ਦੀ ਵੇ ਨੇ ਮਨ ਜਿਹੜਾ ਹੈਗਾ ਉਹ ਮਾਇਆ ਵੱਲ ਧਿਆਨ ਰੱਖਦਾ ਜ਼ਿਆਦਾ ਬਾਹਰਲੇ ਸਰੀਰ ਦਾ ਧਿਆਨ ਰੱਖਦਾ ਜ਼ਿਆਦਾ ਚਿੱਤ ਜਿਹੜਾ ਅੰਦਰ ਹੈ ਉਹ ਆਪਣੇ ਕੋਲ ਵੱਲ ਧਿਆਨ ਰੱਖਦਾ ਉਹ ਸੱਚ ਵੱਲ ਧਿਆਨ ਰੱਖਦਾ ਮਨ ਝੂਠ ਬੋਲਦਾ ਧਿਆਨ ਮਨ ਕੂੜਿਆ ਹੈ ਉਹ ਸੱਚਿਆ ਹੈ ਜੇ ਦੋਏ ਕਿਸਮ ਦੀ ਸੋਚ ਅੰਦਰ ਜਿੰਨਾ ਚਿਰ ਹੈ ਜੇ ਹੀ ਸੋਚ ਰਹੀ ਆਖਰੀ ਸਾਹ ਤੱਕ ਜਦੋਂ ਮਲਕ ਨੇ ਮਾਲਕ ਨੇ ਆਉਣਾ ਦੋਏ ਦੀ ਬੁਝਾ ਦੇ ਤੁਹਾਨੂੰ ਕਿਹਾ ਸੀ ਜੋ ਤੱਕ ਕਰ ਲਿਓ ਤਾਂ ਮਸਲਾ ਹੱਲ ਹੋਊ ਤੁਸੀਂ ਦੋਏ ਦੀ ਜਾਲੀ ਬੈਠੇ ਕੋਈ ਇੱਕੋ ਜਗ੍ਹਾ ਕਰ ਲੈਂਦੇ ਦੋਹਾਂ ਦਾ ਤੇਲ ਦੋਏ ਬਤੀਆਂ ਚੱਕ ਕੇ ਇੱਕ ਥਾਂ ਕਰ ਲੈਂਦੇ ਉਹ ਦੋਏ ਬੱਤੀਆਂ ਇੱਕ ਥਾਂ ਕਰ ਲੈਂਦੇ ਤੇਲ ਵੀ ਇੱਕ ਥਾਂ ਕਰ ਲੈਂਦੇ ਲਾਈਟ ਵੱਜ ਜਾਣੀ ਸੀ ਅੱਡੋ ਅੱਡ ਜਲ ਜਾਂਦੀ ਸੀ ਦੀਵਾਂ ਦੀ ਲਾਈਟ ਨਹੀਂ ਵੱਧਦੀ ਹੁੰਦੀ ਇੱਕੋ ਜੀ ਪਾਵਰ ਤੇ ਦੀਵੇ ਡੋਟ ਜਲ ਲੋ ਲਾਈਟ ਉਹਦੀ ਰਹੂਗੀ ਜੇ ਦੋਏ ਬੱਤੀਆਂ ਇੱਕ ਥਾਂ ਕਰ ਦਈਏ ਤੇਲ ਚਾਹੇ ਕਦਾ ਹੀ ਹੋਵੇ ਤਾਂ ਲਾਈਟ ਤਾਂ ਵੱਧਦੀ ਹੈ ਜਿੰਨੀ ਮੋਟੀ ਬੱਤੀ ਹੈ ਉਹਦੀ ਲਾਈਟ ਵੱਧਦੀ ਹੈ ਫਰੀਕ ਬੱਤੀਆਂ ਦੀ ਲਾਈਟ ਨਹੀਂ ਵੱਧਦੀ ਹੁੰਦੀ ਦੀਵਾਲੀ ਨੂੰ ਦੇਖਿਆ ਨਾ ਦੀਵੇ ਸਾਰੇ ਕੋਠੇ ਤੇ ਜਲ ਦਿੰਦੇ ਲਾਈਟ ਕਿੰਨੀ ਹੁੰਦੀ ਹੈ ਤੇ ਸਾਰੀਆਂ ਬੱਤੀਆਂ ਇੱਕ ਥਾਂ ਕਰਦੀ ਏ ਸਾਰੀਆਂ ਬੱਤੀਆਂ 20 30 ਜਿਹੜੀਆਂ ਨੇ ਇੱਕੋ ਥਾਂ ਕਰਦੀ ਏ ਫਿਰ ਲਾਈਟ ਦਾ ਫਰਕ ਪੈ ਜੂਗਾ ਜਦੋਂ ਚਿੱਤਰ ਮਾਨੇ ਕਿਥੋਂ ਆਉਂਦੇ ਨੇ ਬੁੱਧੀ ਜਦੇ ਤੇਜ਼ ਹੋ ਜਾਂਦੀ ਸਾਰੇ ਲੋਕਾਂ ਦੀ ਬੁੱਧੀ ਥਾਂ ਹੁੰਦੀ ਹੋਈ ਨਹੀਂ ਤਾਂ ਨਹੀਂ ਤੇਜ਼ ਜਿੰਨਾ ਜਿਹੜੇ ਕਥਾ ਬੁੱਧੀ ਨਹੀਂ ਹੁੰਦੀ ਗੁਰਬਾਣੀ ਦੀ ਸਮਝ ਨਹੀਂ ਪੈਣ ਲੱਗਦੀ ਸ਼ੁਰੂ ਵਾਲੀ ਸ਼ੁਰੂ ਵਾਲੀਆਂ ਗੱਲਾਂ ਜਿਹੜੀਆਂ ਸਮਝ ਆਉਂਦੀਆਂ ਵੀ ਆ ਤਾਂ ਆਊਗਾ ਹੁਣੇ ਜਿਵੇਂ ਸਮਝ ਆਉਂਦੀ ਹੈ ਰੀਦਾ ਦੂਨ ਦੀਵੀ ਬਲੰਦਿਆਂ ਮਲਕ ਬਹਿਟਾ ਆਏ ਗੜ ਲੀਤਾ ਘੜ ਪਿਆ ਗੜ ਜਿਹੜਾ ਸੀ ਨਾ ਗੜ ਬਰੇਂਡ ਸੀ ਕਿਉਂ ਲੀਜਾ ਗੜ ਮਮਕਾ ਪਾਈ ਇਹ ਕਿਲਾ ਉੱਚਾ ਹੁੰਦਾ ਨਾ ਪਹਾੜ ਤੇ ਹੁੰਦਾ ਨਾ ਕਿਲਾ ਗੜ ਲੀਟਾ ਘਟ ਲੁੱਟਿਆ ਘਟ ਗਿਆ ਘਟ ਖਜ਼ਾਨਾ ਹੈ ਖਜ਼ਾਨਾ ਥੱਲੇ ਦੱਬਿਆ ਹੁੰਦਾ ਕਿਲਾ ਉੱਪਰ ਹੁੰਦਾ ਕਿਲੇ ਵਾਲੇ ਰਾਖੀ ਕਰਦੇ ਨੇ ਖਜ਼ਾਨੇ ਦੀ ਘਟ ਲੁੱਟਿਆ ਦੀਵੜੇ ਗਿਆ ਬੁਝਾਇਆ ਜਿਹੜਾ ਘੜਾ ਦੱਬਿਆ ਹੁੰਦਾ ਮਾਇਆ ਦਾ ਥੱਲੇ ਹੀ ਹੁੰਦਾ ਉਹ ਘਟ ਵਿੱਚ ਹੈ ਨਾਮ ਨਿਦਾਨ ਨਾਮ ਨਿਦਾਨ ਤਾਂ ਥੱਲੇ ਹੈ ਘਟ ਵਿੱਚ ਦਲ ਲੀਤਾ ਘਟ ਲੁੱਟਿਆ ਘਟ ਵੀ ਲੁੱਟਿਆ ਗਿਆ ਉੱਥੇ ਕੀ ਸੀ ਉੱਥੇ ਆ ਸੀਗਾ ਅੰਡ ਵੰਡਰ ਇਹਦਾ ਮਾਇਆ ਦਾ ਉਹ ਜਿਹੜਾ ਮਾਇਆ ਦਾ ਆ ਵੀ ਮੇਰਾ ਉਹ ਵੀ ਮੇਰਾ ਲੁੱਟਿਆ ਗਿਆ ਉਹ ਇੱਕ ਹਜ਼ਾਰ ਕੇ ਨਾਮ ਬਿਨ ਅੱਗੇ ਲਈਏ ਖੋਏ ਉਹਦਾ ਖੋਲਿਆ ਲੁੱਟਿਆ ਗਿਆ ਜੋ ਮੇਰੀ ਮੇਰੀ ਸੀ ਸਾਰੀ ਲੁੱਟੀ ਗਈ ਦੀਬੜੇ ਗਿਆ ਬੁਝਾਏ ਅਦੀਵੜੇ ਦੋਹਾਂ ਦੇ ਫੂਕ ਮਾਰਦੀ ਦੀਬੜੇ ਗਿਆ ਬੁਝਾਏ ਨਾ ਮਨ ਵਿੱਚ ਰੋਸ਼ਨੀ ਰਹੀ ਨਾ ਚਿੱਤ ਵਿੱਚ ਰੋਸ਼ਨੀ ਰਹੀ ਦੋਏ ਦੀਵੇ ਬੁਝਾਤੇ ਦੋਏ ਦੀਵੇ ਬੁਝਾਤੇ ਬਸ ਮੰਦਰ ਸੁਣਨਾ ਕੋਈ ਡੇਰਾ ਹੋ ਗਿਆ ਅੰਦਰ ਹਾਂਜੀ